ਆਥਨ ਸੁੰਭ ਜੁਧ ਕਸਨੰ ਦੋਹਰਾ ਸੁੰਮ ਨ ਸੁੰਮ ਸੁਣੋ ਜਬੈ ਰਕਤ ਬੀਜ ਕੋ ਨਾਸ ਆਪ ਚੜਤ ਜੋਰ ਜ਼ਲ ਸਜੇ ਪਰਸ ਯਰ ਪਾਸ ਭੁਜੰਗ ਪ੍ਰਿਆਸ਼ਨ ਚੜੇ ਸੁੰਮ ਨੈ ਸੁੰਮ ਸੂਰਾ ਅਪਾਰੰ ਉਠੇ ਨਦ ਨਾਦੰ ਸੋ ਤੌਂਸਾ ਤੂ ਘਾਰੰ ਪਈ ਅਸ਼ਟ ਸੈ ਕੋਸ ਲੋ ਛਤਰ ਸਾਇੰ ਪੱਜੇ ਚੰਦਰ ਸੂਰੰ ਡਰਿਓ ਦੇਵ ਰਾਜੰ ਪਕਾ ਭੁੰਕ ਭੇਰੀ ਟਕਾ ਟੋਂਕ ਟੋਲੰ ਫਟੀ ਨਖ ਸਿੰਘੰ ਮੁਖੰ ਡੱਡ ਕੋਲੰ ਦਮਾ ਡਮ ਡੌਰੂ ਡਕਾ ਡੁੰਕ ਡੰਕੰ ਰੜੇ ਗ੍ਰਿਧ ਬ੍ਰਿਧੰ ਕਿਲ ਕਾਰ ਕੰਕੰ ਖੁਰੰਖੇ ਉੱਠੀ ਰਹਿਓ ਗੈਣ ਪੂਰੰ ਦਲੇ ਸਿੰਧ ਬਿੱਧੰ ਭੈ ਪੱਬ ਚੂਰੰ ਸੁਣੋ ਸੂਰ ਕਾਲੀ ਗਹਿ ਸ਼ਸਤਰ ਪਾਣੰ ਕਿਲ ਕਾਰ ਜੇਮੀ ਹਣੇ ਜੰਗ ਜਵਾਨ ਰਸਾਵਲ ਸੰਦ ਗਜੇ ਬੀਰ ਗਾਜੀ ਤੁਰੇ ਤੁੰਦ ਤਾਜੀ ਮੈਂ ਖਵਾਸ ਕਰਖੇ ਸਰੰਗ ਧਾਰ ਬਖੇ ਈਤੈ ਸਿੰਘ ਗੱਜਿਉ ਮਹਾ ਸੰਖ ਬੱਜਿਉ ਰਹਿਉ ਨਾਦਪੂਰੰ ਸ਼ੁਹੀ ਗੈਣ ਧੂਰੰ ਸਵੈ ਸ਼ਸਤਰ ਸਾਜੇ ਕਣੰ ਜੀਮ ਗਾਜੇ ਚਲੇ ਤੇਜ ਤੈ ਕੈ ਅਨੰਤ ਸ਼ਸਤਰ ਲੈ ਕੈ ਚਹੁ ਓਰ ਢੂਕੇ ਮੁਖ ਮਾਰ ਕੂਕੇ ਅਨੰਤ ਸ਼ਸਤਰ ਬੱਜੇ ਮਹਾਬੀਰ ਗੱਜੇ ਮੁਖ ਨੈਣ ਰਕਤੰ ਧਰੇ ਪਾਣ ਸਕਤੰ ਕੀਏ ਕ੍ਰੋਧ ਉਠੇ ਸਰੰਗ ਬ੍ਰਿਸ਼ਟ ਬੁੱਠੇ ਕਿਤੇ ਦੁਸ਼ਟ ਕੂਟੇ ਅਨੰਤ ਸਸਤਰ ਛੂਟੇ ਕਰੀ ਬਾਣ ਬਰਖੰ ਭਰੀ ਦੇਵ ਹਰਖੰ ਬੇਲੀ ਬਿੰਦਰਮ ਛੰਦ ਕਹ ਕਾ ਸਕੂਕਤ ਕੰਕੀਆਂ ਬਹਿ ਬਹਿ ਤਬੀਰ ਸੁਬੰਕੀਆਂ ਲਹਿ ਲਹਿ ਤਬਾਣ ਕਿਰਪਾਣੀਆਂ ਗਹਿ ਗਹਿਤ ਪ੍ਰੇਤ ਮਸਾਣੀਆਂ ਡਹਿ ਡਹਿਤ ਡਮਰ ਡਵੰਕੀਆਂ ਲਹਿ ਲਹਿਤ ਤੇਗ ਤਰਮੰਕੀਆਂ ਧਰਮ ਧਰਮਤ ਸਾੰਗ ਤਮੰਕੀਆਂ ਬਵਕੰਤ ਵੀ ਸੁਬੰਕੀਆਂ ਛੁਟਕੰਤ ਬਾਣ ਕਮਾਣੀਆਂ ਹਰੰਤ ਖੇਤ ਖਤਰਾਣੀਆਂ ਡਹਿਰੰਤ ਨਾਮਨ ਡੰਕਣੀ ਕਹਿ ਕਹਿ ਕੂਕਤ ਜੁਗਣੀ ਉਫਟੰਤ ਸਰੋਣਤ ਛਿਛਿਯੰ ਬਰਖੰਤ ਸਾਇਕ ਤਿਛਿਯੰ ਬਵਕੰਤ ਬੀਰ ਅਨੇਕਿਯੰ ਫਿਕਰੰਤ ਸਿਆਰ ਬਿਸੇਖਿੰ ਹਰਖੰਤ ਸਰੋਣਤ ਰੰਗਣੀ ਬਿਹਰੰਤ ਦੇਵ ਪੰਗਣੀ ਬਵਕੰਤ ਕੇਹਰ ਡੋਲਹੀ ਰਣ ਰੰਗ ਭੰਗ ਕਲੋਲਹੀ ਟਮ ਟਮ ਤ ਢੋਲ ਟਮੰਕੀਆਂ ਤਮ ਤਮ ਤ ਸਾੰਗ ਤਰਮੰਕੀਆਂ ਬਹ ਬਹਤ ਕ੍ਰੁੱਧ ਕਿਰਪਾਣੀਆਂ ਜੁਦੰਤ ਜੁਦ ਜੁਆਣੀਆਂ ਦੋਹਰਾ ਭਜੀ ਚਮੂ ਸਭ ਦਾਨਵੀ ਸੁਮ ਨਿਰਖ ਨਿਜ ਨੈਣ ਨਿਕਟ ਬਿਕਟ ਪਟ ਜੀ ਹੂ ਤੇ ਤਿਨ ਪ੍ਰਤ ਬੁਲਿਓ ਬੈਣ ਨਿਰਾਜ ਸੰਦ ਨਸੁੰਭ ਸੁੰਭ ਕੋਪ ਕੈ ਪਠਿਓ ਸੁ ਪਾਵ ਰੂਪ ਕੈ ਕਹਿਓ ਕਿ ਸਿੰਗਰ ਜਾਈਓ ਦੁਰਗਾਹੇ ਬਾਂਧ ਲਿਆਈਓ ਚੜਿਓ ਸੁਸੈਣ ਸੱਜ ਕੈ ਸਕੋਪ ਸੂਰ ਗੱਜ ਕੈ ਉਠੇ ਬਜੰਤਰ ਬਾਜ ਕੈ ਚਲਿਓ ਸੁਰੀਸ ਭਾਜ ਕੈ ਅਨੰਤ ਸੂਰ ਸੰਗ ਲੈ ਚਲਿਓ ਸੁਦੁੰਦ ਭੀਨ ਦੇ ਹਕਾਰ ਸੂਰਮਾ ਪਲੇ ਬਲੋਕ ਦੇਵਤਾ ਡਰੇ ਮਦ ਪਾਰਸ਼ੰਦ ਕੰਪਿਉ ਸੁਰਹੀਸ ਬੁਲਿਓ ਮਹੀਸ ਕਿੰਨੋ ਵਿਚਾਰ ਪੁੱਛੇ ਜੁਝਾਰ ਕੀਜੈ ਸੁਮਿੱਤਰ ਕੌਣੇ ਚਰਿੱਤਰ ਜਾਤੇ ਸਮਾਏ ਜੀਤੈ ਬਨਾਏ ਸਕਤਾ ਨਿਕਾਰ ਭੇਜੋ ਅਪਾਰ ਸਤਰੂ ਨ ਜਾਏ ਹਨ ਹੈ ਰਸਾਇ ਸੋਈ ਕਾਮ ਕੀਨ ਦੇਵਨ ਪਰਵੀਨ ਸਕਤਾ ਨਿਕਾਰ ਭੇਜੀ ਅਪਾਰ ਬਿਰਧ ਰਾਜ ਸੰਦ ਚਲੀ ਸੁਕਤ ਸਿੰਘ ਰਸੀ ਕਿਰਪਾਨ ਬਾਣ ਧਾਰਕ ਹੈ ਉਠੇ ਸੁਗਿਰਦ ਬਿਰਦ ਡੌਰ ਡਾਂਕਣੀ ਡਕਾਰ ਕੈ ਹਸੇ ਸੁਕੰਕ ਬੰਕੀਂ ਕਬੰਦ ਅੰਧ ਉਠਹੀ ਬਸੇਖ ਦੇਵਤਾ ਸੁਬੀਰ ਬਾਣ ਧਾਰ ਬੁਠਹੀ ਰਸਾਵਲ ਛੰਦ ਸਭੈ ਸਖਤ ਐਕੈ ਚਲੀ ਸੀਸ ਨਿਆਕੈ ਮਹਾ ਅਸਤਰ ਧਾਰੀ ਮਹਾ ਵੀਰ ਮਾਰੇ ਮੁਖ ਰਕਤ ਨੈਣ ਬਕੈ ਬੰਕ ਬੈਣ ਤਰੇ ਅਸਤਰ ਪਾਣ ਕਟਾਰੀ ਕਿਰਪਾਣ उतय दैंत गाजे तुरी नाद बाजे तरे चार चरमंग सरजे कुरूर बरमंग चहु और गरजे सबय देव लरजे छुटे तिछ तीरंग कटे चौर चीरंग रसंग रुदर दत्ते महा तेज तत्ते करी बाण बरखंग परी देव हरखंग इते देव मारें उतय सिंह उफारें ਗਣਨ ਗੂੜ ਗਰ ਜਾਏ ਸਭਾ ਦੈਂਤ ਲਰ ਜਾਏ ਭਈ ਬਾਣ ਬਰਖਾ ਗਏ ਜੀਤ ਕਰਖਾ ਸਭਾ ਦੁਸ਼ਟ ਮਾਰੇ ਮਈਆ ਸੰਤ ਉਬਾਰੇ ਨਿਸੁੰਮੰ ਸੰਘਾਰਿਓ ਦਲੰਗ ਦੈਂਤ ਮਾਰਿਓ ਸਭਾ ਦੁਸ਼ਟ ਭਾਜੇ ਇਤੈ ਸਿੰਘ ਗਾਜੇ ਭਈ ਪੋਪ ਬਰਖਾ ਗਏ ਜੀਤ ਕਰਖਾ ਜਯੰ ਸੰਤ ਜੰਪੈ ਤਸੇ ਦੈਂਤ ਕੰਪੈ ਇਤ ਸ੍ਰੀ ਬਚਿੱਤਰ ਨਾਟਕੇ ਚੰਡੀ ਚਰਿਤਰੇ ਨਸੁੰਬਦਾ ਪੰਚਮੋ ਧਿਆਏ ਸੰਪੂਰਨ ਮਸੁ ਮਸ ਅਭਜੂ